ਅਥ ਰਾਜ ਸੂ ਜਗ ਸਿਸਪਾਲ ਬਦ ਕਥਨੰ ਸਵਈਆ ਉਤ ਸੀਸ ਨਵਾਏ ਗਏ ਨਿਰਧਾਮ ਇਤੈ ਜਗ ਰਾਜ ਦਿੱਲੀ ਮਹਿ ਆਇਓ ਭੀਮ ਕਯੋ ਸਭੇ ਸੁਮੈ ਵਲ ਯਾਹੀ ਤੇ ਪਾਇ ਕਹਿ ਸਤਰਹਿ ਘਾਇਓ ਵਿਪਰ ਬੁਲਾਏ ਭਲੀ ਬਿਸੋ ਫਿਰ ਰਾਜ ਸੋ ਇਕ ਜਗ ਰਚਾਇਓ ਆਰੰਭ ਜਗ ਕੋ ਭਇਓ ਤਬ ਹੀ ਜਸ ਦੰਦਵ ਜੋ ਬ੍ਰਿਜਨਾਥ ਬਜਾਇਓ ਜੁਦੇਸ਼ਟਰ ਬਾਜ ਸਭਾ ਪ੍ਰਾਤੇ ਸਵਈਆ जोर सवाद विज छत्रन की पृथ मैं नृपयो कहो कौन मनैया को एह लायक बीरिया जे भार मैं कुमकुम अछत लैया बोल उठ्यो सहदेव तबै ब्रिज नायक लायक यहा चढ़ैया श्री ब्रिजनाथ सही प्रभ है कब श्याम पनाय जिह के बल जइय जाहि की सेव सदा करिय मन और न काजन मैं उर्झैया छोर जंजार सवै गृह के तिह ध्यान के भीतर चित लगैया ਜਾਹੇ ਕੋ ਭੇਦ ਪੁਰਾਨਨ ਤੇ ਮਤ ਸਾਧਨ ਵੇਦਨ ਤੇ ਕਛੂ ਪਈਐ ਤਾਹੀ ਕੋ ਸਿਉ ਪਨੈ ਪ੍ਰਥਮੈ ਉਠ ਕੈ ਕਿਉ ਨ ਕੁੰਕਮ ਭਾਲ ਲਗਈਐ ਯੋ ਜਬ ਵੈਨ ਕਹਿ ਸਾ ਦੇਵਤੇ ਭੂਤ ਕੇ ਮਨ ਮੈਂ ਸੱਚ ਆਇਓ ਸ੍ਰੀ ਬ੍ਰਿਜਨਾਇਕ ਕੋ ਮਨ ਮੈਂ ਕਬ ਸਿਆਮ ਸਹੀ ਪ੍ਰਭ ਕੈ ਠਹਰਾਇਓ ਕੁੰਕਮ ਅਛਤ ਭਾਂਤ ਪਰੇ ਕਰੇ ਬੇਦਨ ਕੀ ਤੁਨ ਭਾਲ ਚੜਾਇਓ ਬੈਠੋ ਤੋ ਸਿਸਪਾਲ ਤਾਂ ਆਦਿ ਸੋ ਆਪਣੋ ਮਨ ਬੀਚ ਰਸਾਇਓ ਸਿਸ ਪਾਲ ਬਾਜ ਸਵਈਆ ਬੀਰ ਬਡੋ ਹਮ ਸੋ ਤਜ ਕੈ ਏਕਾ ਜਿਹ ਕੁੰਕੁਮ ਭਾਲ ਚੜਾਇਓ ਗੋਕਲ ਗਾਓ ਕੇ ਬੀ ਸਦਾ ਇਨ ਗਵਾਰਨ ਸੋ ਮਿਲ ਕੋ ਰਸ ਖਾਇਓ ਔਰ ਸੁਨੋ ਡਰ ਸਤਰਨ ਕੇ ਗਇਓ ਦਵਾਰਵਤੀ ਭਜ ਪ੍ਰਾਨ ਬਚਾਇਓ ਐਸੇ ਸੁਨਾਏ ਕਈ ਬਤਿਆ ਹਰ ਕੋ ਪਹਿ ਸੋ ਅਤ ਹੀ ਭਰ ਆਇਓ ਸਈਆ ਬੋਲ ਪਇਓ ਸਸਭਾਲ ਤਬੈ ਸੋ ਸੁਨਾਏ ਸਵਾ ਸਭ ਕ੍ਰੋਧ ਵਢਾਇ ਕੈ ਕੋ ਉਠ ਠਾਡੋ ਪਇਓ ਸੋ ਗ੍ਰਿਸ਼ਟ ਗਦਾ ਕਰ ਪੀਤਰ ਲੈ ਕੈ ਗੂਜਰ ਹੋਏ ਜਦ ਰਾਏ ਕਹਾਵਤ ਗਾਰੀ ਦਈ ਦੋ ਨੈਨ ਨਚੈ ਕੈ ਸੋ ਸੁਨ ਫੂਫੀ ਕੇ ਬੈਨ ਚਿਤਾਰ ਰਹਿਓ ਬ੍ਰਿਜ ਨਾਇਕ ਜੂ ਚੁਪ ਹੋਇ ਕੈ ਚਉਪੀ ਫੂਫੀ ਬਚਨ ਚਿਤ ਹਰ ਤਰਿਓ ਸਤਗਾਰਨ ਲੋ ਕ੍ਰੋਧ ਨ ਭਰਿਓ ਸੋ ਬਾਠਾੜ ਤਰਾਸ ਨਾ ਕੀਨੋ ਤਬ ਜਦ ਵੀਰ ਚੱਕਰ ਕਰ ਲੀਨੋ ਕਾਣ ਦੀ ਬਾਤ ਸਵਈਆ ਲੈ ਕਰ ਚੱਕਰ ਪਇਓ ਉਠ ਠਾੜ ਸੋ ਯੋ ਤੇ ਸੋ ਰਿਸ ਬਾਤ ਕਹੀ ਫੁਨ ਫੂਫੀ ਕੇ ਬੈਨ ਚਤੈ ਅਬ ਲੋ ਤੋ ਨਾਸ ਕੀਓ ਨਹੀਂ ਮੋਨ ਗਈ ਸਤ ਕਾਰਨ ਤੇ ਵੜੇ ਕਹੀ ਤੋਇ ਜਾਣ ਤੇ ਆਪਣੀ ਮ੍ਰਿਤ ਚਹੀ ਪਿਖ ਹੈ ਸਭ ਭੂਪ ਜਿਤੇ ਇਹ ਠਾਂ ਅਬ ਹੋ ਹੀ ਨਾ ਹੋਇ ਹੋ ਕੇ ਤੂੰ ਹੀ ਨਹੀਂ ਸਿਸ ਪਾਰ ਬਾਜ ਕਾਨ ਸੋ ਸੋਈਆ ਕੋਪ ਕੈ ਉੱਤਰ ਦੇਤ ਪਇਓ ਏ ਭਾਂ ਸੁਨਿਓ ਜਬ ਹੀ ਅਭਿਮਾਨੀ ਤੇਰੇ ਮਰੇ ਮਰਹੋ ਰੇ ਗੂਜਰ ਓ ਮੁਖਤੇ ਤਿਨ ਬਾਦ ਬਖਾਨੀ ਔਰ ਕਹਾ ਜੋ ਪੈ ਐਸੀ ਸਭਾ ਹੂੰ ਮੈਂ ਜੂਝ ਮ੍ਰਿਤ ਹੀ ਹੈ ਨਿਜ ਕਾਨੀ ਤੋ ਅਰੇ ਬੇਦ ਪੁਰਾਨਨ ਮੈਂ ਚਲ ਹੈ ਜਗ ਮੈਂ ਜੁਗ ਚਾਰ ਕਹਾਣੀ ਸੋਈਆ ਕਾਪਿਓ ਜੋ ਚਮਕਾਏ ਕੈ ਚੱਕਰ ਹੈ ਐਸੇ ਕਹਿਓ ਤੋਹਿ ਮਾਰ ਡਰੋਗੋ ਗੂਜਰ ਤੋ ਤੇ ਹੋ ਛਤਰੀ ਕਹਾਇ ਕੈ ਸਿਰ ਬਾਹੂ ਕੇ ਬੀਜ ਤਰੋਗ ਮਾਤ ਸੋ ਭਰਾ ਤਰ ਤਾਤ ਕੀ ਸੋਰੇ ਤੋਹੇ ਮਰਿਓ ਨਹਿ ਆਪ ਮਰੋਗ ਕ੍ਰੋਧ ਰੁਕਮਨ ਕੋ ਤਰ ਕੈ ਹਰ ਤੋ ਸੰਗ ਆਜ ਨਿਦਾਨ ਕਰੋਗੋ ਕੋ ਪ੍ਰਚੰਡ ਕੀਓ ਤਵ ਸਿਆਮ ਜਬ ਏ ਬਤਿਆ ਸਿਸ ਪਾਲਹਿ ਭਾਖੀ ਕਾਨ ਕਯੋ ਜੜ ਚਾਹਤ ਮ੍ਰਿਤ ਕੀ ਯੋ ਸਭ ਲੋਗਨ ਸੂਰਜ ਸਾਖੀ ਚੱਕਰ ਸੁਦਰਸ਼ਨ ਲੈ ਕਰ ਪੀਤਰ ਕੂਦ ਸਵਾ ਸਭ ਹੀ ਸੋ ਨਾਖੀ ਧਾਵਤ ਭਇਓ ਕਬ ਸ਼ਾਮ ਕਹੈ ਸੋ ਭਇਓ ਤਿਹ ਕੇ ਬਦ ਕੋ ਅਵਿਲਾਖੀ ਧਾਵਤ ਭਇਓ ਬ੍ਰਿਜ ਨਾਇਕ ਜੂ ਇਤ ਤੇ ਉਤ ਤੇ ਸੋ ਸਾਮ ਹੈ ਆਇਓ ਰੋਸ ਵਢਾਇ ਕਨੋ ਚਿਤ ਮੈਂ ਤੱਕ ਕਹਿ ਤੇ ਸੱਤਰ ਕੋ ਚੱਕਰ ਚਲਾਇਓ ਜਾਇ ਲਗਿਓ ਤੇ ਕੰਠ ਵਿਖੈ ਕਟ ਦੇਤ ਪਇਓ ਛੁਟ ਭੂ ਪਰ ਆਇਓ ਇਓ ਉਪਮਾ ਉਪਜੀ ਜੀ ਮੈਂ ਦਿਵ ਤੇ ਰਵ ਕੋ ਮਾਨੋ ਮਾਰ ਗਿਰਾਇਓ ਇਸ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਸਿਸਪਾਲ ਬਧੈ ਧਿਆਏ ਹਥ ਕੌਣ ਜੂ ਕੋ ਰਾਜਾ ਯੁਧਿਸ਼ਟਰ ਸਿਮਾਪਨ ਕਰਤ ਭੈ ਸਵਈਆ ਕਾਟ ਕੈ ਸੀਸ ਦਇਓ ਸਿਸਪਾਲ ਕੋ ਕੋ ਭਰਿਓ ਦੂ ਨੈਨ ਨਚਾਵੈ ਕੌਣ ਬਰੀਏ ਬੀ ਸਵਾਹੂ ਕੇ ਹੈ ਹਮਸੋ ਸੋ ਜੁਦ ਮਚਾਵੈ ਪਾਰਥ ਪੀਣ ਤੇ ਆਦਿਕ ਵੀਰ ਰਹੇ ਚੁਪ ਹੋਏ ਅਤ ਹੀ ਡਰ ਆਵੈ ਸੁੰਦਰ ਐਸੇ ਸਰੂਪ ਕੇ ਉਪਰ ਸਿਆਮ ਕਬੀ ਸਿਰ ਪੈ ਬਲ ਜਾਵੇ ਸਵਈਆ ਜੋਤ ਜਿਤੀ ਅਰ ਪੀਤਰ ਸੋ ਸਵੈ ਮੁਖ ਸਿਆਮ ਕੇ ਬੀਚ ਸਮਾਨੀ ਬੋਲ ਸਕੈ ਨਾ ਰਹੇ ਚੁਪ ਹੋਏ ਕਬ ਸਿਆਮ ਕਹੈ ਜੋ ਬੜੇ ਅਭਿਮਾਨੀ ਬਾਂਕੋ ਬਲੀ ਪਾਰ ਹਨਿਓ ਜੇ ਕੀ ਉਤੀ ਚੰਦਰਵਤੀ ਰਜਧਾਨੀ ਯਾ ਸਮਝ ਨਾ ਕੋ ਬਿਓ ਜਗ ਸ੍ਰੀ ਜਦਵੀਰ ਸਹੀ ਪ੍ਰਭ ਜਾਨੀ ਏਕ ਕਹੈ ਜਦ ਰਾਏ ਬੜੋ ਭਟ ਜਾਹੇ ਬਲੀ ਸਤਪਾਲ ਸੋ ਘਾਇਓ ਇੰਦਰ ਤੇ ਸੂਰਜ ਤੇ ਜਮ ਤੇ ਹੁਤੋ ਜਾਤ ਨਾ ਸੋ ਜਮ ਲੋਕ ਪਠਾਇਓ ਸੋ ਏ ਏਕ ਹੀ ਆਂਖੇ ਫੋਰ ਕੈ ਪੀਤਰ ਮਾਰ ਦਇਓ ਜੀ ਆਇਓ 14 ਲੋਕਨ ਕੋ ਕਰਤਾ ਕਰ ਸ੍ਰੀ ਬ੍ਰਿਜਨਾਥ ਸਹੀ ਠਾਰਾਇਓ ਸੁਈਆ 14 ਲੋਕਨ ਕੋ ਕਰਤਾ ਏ ਸਾਧਨ ਸੰਤਿ ਹੈ ਜੀ ਜਾਣਿਓ ਦੇਵ ਦੇਵ ਕੀਏ ਸਭ ਜਾਈ ਕੇ ਬੇਦਨ ਤੇ ਗੁਣ ਜਾਨ ਬਖਾਨਿਓ ਬੀਰਨ ਬੀਰ ਬਡੋਈ ਲਖਿਓ ਹਰਿ ਭੂਪਨ ਭੂਪਨ ਤੇ ਖੁਨ ਸਾਨਿਓ ਔਰ ਜਿਤੇ ਅਰਿ ਠਾਡੇ ਹੁਤੇ ਤਿਨ ਸਿਆਮ ਸਹੀ ਕਰ ਕਾਲ ਪਛਾਨਿਓ ਸਵਈਆ ਸ੍ਰੀ ਬ੍ਰਿਜ ਨਾਇਕ ਠਾਣ ਤਹਾ ਕਰ ਬੀ ਸੁਦਰਸ਼ਨ ਚੱਕਰ ਲੀਏ ਬੋਰੋਸਥਨੇ ਅਤ ਕ੍ਰੋਧ ਭਰਿਓ ਹਰਿਆਨ ਕੋ ਆਨਤ ਹੈ ਨਾਹੀਏ ਤੇ ਠੌਰ ਸਭਾਉ ਮੈਂ ਗਾਜਿਤ ਪਇਓ ਸਭ ਕਾਲੈ ਕੋ ਮਨੁ ਭੇਖ ਕੀਏ ਜੇ ਦੇਖਤ ਪ੍ਰਾਨ ਤਜੈ ਹਰਿਵਾ ਬਹੁ ਸੰਤ ਨਿਹਾਰ ਕੈ ਰੂਪ ਜੀਏ ਨਿਰਪ ਯੁਧਿਸ਼ਟਰ ਬਾਜ ਸਵਈਆ ਆਪ ਹੀ ਭੂਪ ਕਹੀ ਉਠ ਕੈ ਕਰ ਜੋਰ ਦਉ ਪ੍ਰਭ ਕ੍ਰੋਧ ਨਿਵਾਰੋ ਥੋ ਸਿਸ ਪਾਲ ਬਡੋ ਖਲਸੋ ਤੁਮ ਚੱਕਰ ਹੈ ਲੈ ਛਿਨ ਮਾਇ ਸੰਘਾਰੋ ਯੋ ਕਹਿ ਪਾਇ ਰਹੋ ਗਹਿ ਕੈ ਦੂ ਆਪਰੇ ਨੈਣਨ ਤੇ ਜਲ ਢਾਰੋ ਕਾਣ ਜੂ ਜੋ ਤੁਮ ਰੋਸ ਕਰੋ ਤੋ ਕਹਾ ਤੁਮ ਸੋ ਬਸ ਹੈ ਮਾਰੋ ਸਵਈਆ ਦਾਸ ਕਹੈ ਬਿਨਤੀ ਕਰ ਜੋਰ ਕੈ ਸਿਆਮ ਭਨੈ ਹਰ ਜੂ ਸੁਨ ਲੀਜੈ ਕੋ ਚਿਤੇ ਤੁਮਰੇ ਮਰੀਐ ਸੋ ਕਿਰਪਾ ਕਰ ਹੀਰਤ ਹੀ ਫਲ ਦੀਜੈ ਆਨੰਦ ਕੈ ਚਿਤ ਬੈਠੋ ਸਵਾ ਮਹਿ ਦੇਖੋ ਜੱਗੈ ਕੇ ਹੇਤ ਪਤੀਜੈ ਹਉ ਪ੍ਰਭ ਜਾਣ ਕਰੋ ਬਿਨਤੀ ਪ੍ਰਭ ਜੂ ਪੁਨ ਕੋਪ ਛਿਮਾਪਨ ਕੀ ਜੈ ਦੋਹਰਾ ਬੈਠਾਇਓ ਜਦ ਰਾਏ ਕੋ ਬਹੁ ਬਿਨਤੀ ਕਰ ਭੂਪ ਕੰਜਨ ਸੇ ਦ੍ਰਿਗ ਜੀਵਨੇ ਬਨਿਓ ਸੁਮੈਨ ਸਰੂਪ ਇਤਿ ਸ੍ਰੀ ਵਿਜੇਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਜੂ ਕੋਪ ਰਾਜਾ ਯੁਧਿਸ਼ਟਰ ਛਮਾਪਨ ਕਰਤ ਭੈ ਧਿਆਏ ਅਥ ਰਾਜਾ ਯੁਧਿਸ਼ਟਰ ਰਾਜਸ਼ੂਵ ਜਗ ਕਰਤ ਭੈ ਸਵਈਆ ਸੋ ਪੀਐ ਸੇ ਵੀ ਪਾਰਥ ਕੋ ਦਿਜ ਲੋਕਨ ਕੀ ਜੋ ਪੈ ਨੀਕੀ ਕਰੈ ਅਰ ਪੂਜ ਕਰੈ ਦੋ ਮਾਦਰੀ ਕੇ ਪੁੱਤਰ ਰਖੀਨ ਕੀ ਆਨੰਦ ਚਿਤ ਧਰੈ ਪਇਓ ਭੀਮ ਰਸੋਈਆ ਦੁਰਜੋਧਨ ਧਾਮ ਪੈ ਬਿਆਸ ਤੇ ਆਦਿਕ ਭੇਦ ਰਰੈ ਕਿਉ ਸੂਰ ਕੋ ਬਾਲਕ ਕਹਿ ਬੇ ਕੋ ਦਾਨ ਸੋ ਜਾਈ ਤੇ 14 ਲੋਕ ਡਰੈ ਸੂਰਜ ਚੰਦ ਗਣੇਸ਼ ਮਹੇਸ਼ ਸਦਾ ਉਠ ਕੈ ਜੇ ਧਿਆਨ ਤਰੈ ਹਰ ਨਾਰਦ ਸੋ ਸੁਖ ਦਿਜ ਬਿਆਸ ਸੋ ਸਿਆਮ ਪਨੈ ਜੇ ਜਾਪ ਰਰੈ ਜੇ ਮਾਰ ਦਇਓ ਸਿਸਪਾਲ ਬਲੀ ਜੇ ਕੇ ਬਲ ਤੇ ਸਭ ਲੋਕ ਡਰੈ ਅਬ ਵਿਪਨ ਕੇ ਭਗਤ ਹੋਵਤ ਹੈ ਬ੍ਰਿਜਨਾਥ ਬਿਨਾ ਐਸੀ ਕੌਣ ਕਰੈ ਸੋਈਆ ਆਹਵ ਕੈ ਸੰਗ ਸਤਰਨ ਕੇ ਤਿਨ ਤੇ ਕਵ ਸਿਆਮ ਪਨੈ ਧਨ ਲੀਨੋ ਵਿਪਰਨ ਕੋ ਜਿਮ ਵੇਦ ਕੇ ਬੀਜ ਲਿਖੀ ਵਿਧੀ ਤੇਹੀ ਪਾਂਤੈ ਦੀਨੋ ਏਕਨ ਕੋ ਸਨਮਾਨ ਕੀਓ ਅਰ ਏਕਨ ਦੈ ਸਭ ਸਾਜ ਨਵੀਨੋ ਭੂਪ ਜਿਜੇ ਸਰਤਾਉਣ ਸਵੈ ਸੋ ਸਵੈ ਵਿਦ ਜਗ ਸੰਪੂਰਨ ਕੀਨੋ ਨਾਨ ਗਇਓ ਸਰਤਾ ਦੇਵ ਦਾਨ ਸੋ ਦੈ ਜਲ ਭੈ ਪੁਰਖਾ ਰਿਜਵਾਏ ਜਾਚਕ ਥੇ ਤੇ ਠੌਰ ਜਿਤੇ ਧਨ ਦੀਨ ਕਨੋ ਤਿਨ ਕੋ ਸੋ ਅਗਾਏ ਪੁੱਤਰ ਲੋ ਪੌਤਰ ਲੋ ਪੈ ਤਿਨ ਕੇ ਗ੍ਰਹਿ ਕੇ ਅਣਤੇ ਨਹਿ ਮੰਗਨ ਧਾਏ ਪੂਰਨ ਜਗ ਕਰਾਏ ਕੇ ਯੋ ਸੁਖ ਪਾਏ ਸਭੈ ਮਿਲ ਨਿ ਨਿਆਏ ਦੋਹਰਾ ਜਬੈ ਆਪਣੇ ਗ੍ਰਹਿ ਵਿਖੈ ਆਏ ਭੂਪ ਪਰਬੀਨ ਜਗ ਕਾਜ ਬੋਲੇ ਜਿਤੇ ਸਭੈ ਵਿਦਾ ਕਰ ਦੀਨ ਸੁਵਈਆ ਕੌਣ ਰਹੇ ਬਹੁ ਦਿਵਸ ਤਹਾ ਸੋ ਬਧੂ ਆਪਣੀ ਸਭ ਹੀ ਸੰਗ ਲੈ ਕੈ ਕੰਚਨ ਦੇਹ ਦਿਪੈ ਜਿਨ ਕੀ ਤਿਨ ਮੈਣ ਰਹਿ ਪਿਖ ਲੱਜਤ ਹੋਇ ਕੈ ਭੂਖਣ ਅੰਗ ਸਜੇ ਆਪਣੇ ਸਭ ਆਵਤ ਵੀ ਦ੍ਰੁਪਤੀ ਸਿਰ ਨਿਆਇ ਕੈ ਕੈਸੇ ਵਿਆਹ ਹੋ ਹੈ ਸ਼ਾਮ ਤੁਮੈ ਸਭ ਮੋਹਿ ਕਹੋ ਤੁਮ ਆਨੰਦ ਕੈ ਕੈ ਦੋਹਰਾ ਜਬ ਤਿਨ ਕੋ ਯੋ ਦ੍ਰੋਪਤੀ ਪੂਛਿਓ ਪ੍ਰੇਮ ਬਿਠਾਏ ਆਪਣੀ ਆਪਣੀ ਤੇਹ ਵਿਰਥਾ ਸਭ ਹੂ ਕਹੀ ਸੁਨਾਏ ਸਵਈਆ ਜਗ ਨਿਹਾਰ ਜੁਦਿਸ਼ਟਰ ਕੋ ਮਨ ਭੀਤਰ ਕੌਰਨ ਕੋਪ ਬਸਾਇਓ ਪੰਡ ਕੈ ਪੁੱਤਰਨ ਜਗ ਕੀਓ ਤਿਹ ਤੇ ਇਨ ਕੋ ਜਗ ਮੈ ਜਸ ਛਾਇਓ ਐਸੋ ਨਾ ਲੋਗ ਵਿਖੈ ਹਮਰੋ ਜਸ ਹੋਤ ਪਇਓ ਕਹਿ ਸਿਆਮ ਸੁਨਾਇਓ ਪੀਖਮ ਤੇ ਸੁਤ ਸੂਰਜ ਤੇ ਸੋ ਨਹੀਂ ਹਮ ਤੇ ਐਸੋ ਜਗ ਹੋਵੈ ਆਇਓ ਇਤਿ ਸ੍ਰੀ ਦਸਮ ਸਿਕੰਦ ਪੁਰਾਣੇ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਰਾਜ ਸੂ ਜਗ ਸਮਾਪਤੰ